ਸਾਰੇ ਸਵੈਗ ਸੁੱਟ ਪੱਟੇ ਪਟਿਆਲਾ ਸ਼ਾਹੀ ਚੁੰਨੀ ਤੇਰੀ ਬਲੈਕ ਓ ਹੋਂ ਹੌਂਕ ਪਰਦੇ ਤੈਨੂੰ ਤੱਕ ਤੱਕ ਕੇ ਤੁਰੇ ਜਦੋਂ ਹੱਥ ਤੋਂ ਲੱਕੇ ਉੱਤੇ ਰੱਖ ਕੇ ਪੱਪ ਪਟੋਲਾ ਰੱਖਦਾ ਏ ਸਵੈਗ ਸੁੱਟ ਪੱਟੇ ਪਟਿਆਲਾ ਸ਼ਾਹੀ ਚੁੰਨੀ ਤੇਰੀ ਬਲੈਕ ਓ ਹੋਂ ਹੌਂਕ ਪਰਦੇ ਤੈਨੂੰ ਤੱਕ ਤੱਕ ਕੇ ਤੁਰੇ ਜਦੋਂ ਹੱਥ ਤੋਂ ਲੱਕੇ ਉੱਤੇ ਰੱਖ ਕੇ ਜਸਟ ਅਨਦਰ ਡੇ ਯਾ ਲੋਦਾ ਸੀ ਮੈਂ ਗੇੜੀਆਂ ਰਾਜਾਂ ਦੀ ਵੇਖੀ ਗੱਡੀ ਕਰਤੀ ਮੈਂ ਸਲੋ ਮਸਤਾਨੀ ਚਾਲ ਲੱਗਦੀ ਕਮਾਲ ਜਾਂਦੀ ਜਾਂਦੀ ਮੇਰਾ ਮਾਈਂਡ ਕਰ ਗਈ ਤੂੰ ਬਲੋ ਦਸ ਵਿੱਚੋਂ ਦਸ ਤੂੰ ਕੁੜੀ ਤੂੰ ਪਟੋਲਾ ਰੱਬ ਜਾਣੇ ਖੋਰੇ ਕਿਹੜਾ ਖਾਂਦੀ ਤੂੰ ਅਨਾਜ ਲੱਗਦੀ ਤੂੰ ਆ ਗਲਾਸ ਗੁੰਦਵਾ ਸਰੀਰ ਤੇਰਾ ਲੱਕ ਲਚਕਾਉਂਦੀ ਤੂੰ ਜਦਾਂ ਨਿੱਕੀ ਮਿਨਾਜ ਰੱਬ ਪਟੋਲਾ ਰੱਖ ਰਾਏ ਸਵੈਗ ਸੁੱਟ ਪਟਿਆਲਾ ਸ਼ਾਹੀ ਚੁੰਨੀ ਤੇਰੀ ਬਲੈਕ ਤੇ ਜਦੋਂ ਪੱਤ ਤੂੰ ਲੱਗੇ ਉੱਤੇ ਰੱਖ ਕੇ ਪੱਤ ਪਟੋਲਾ ਐ ਸਵੈਗ ਸੁੱਟ ਵਾਲਾ ਸ਼ਾਹੀ ਚੁੰਨੀ ਤੇਰੀ ਬਲੈਕ ਹੋਂ ਦੇ ਹੋ ਕੇ ਪਰਦੇ ਤੈਨੂੰ ਤੱਕ ਤੱਕ ਕੇ ਤੇਰੇ ਜਦੋਂ ਪੱਤ ਤੂੰ ਲੱਗੇ ਉੱਤੇ ਰੱਖ ਕੇ ਲੋਕ ਰੱਬ ਨੇ ਹੁਸਨਾ ਦੀ ਰੱਖੀ ਕੋਈ ਥੋੜ ਨਹੀਂ ਗੱਲਾਂ ਦੀ ਲਾਲੀ ਨੂੰ ਮੇਕਅਪ ਦੀ ਕੋਈ ਲੋੜ ਨਹੀਂ ਫੁੱਲ ਗੁਲਾਬ ਦੇ ਬੁਰਨੇ ਜਨਾਬ ਦੇ ਸੌ ਲੱਗੇ ਮੰਮੀ ਦੀ ਮੈਨੂੰ ਤੇਰਾ ਕੋਈ ਤੋੜ ਨਹੀਂ ਛੋਟੀ ਤੇ ਦਿਲ ਕਾਲਾ ਕੁੜੀਏ ਨਹੀਂ ਪਤਾ ਪਾਵੇ ਸੂਟ ਪਟਿਆਲਾ ਗੁੱਚੀ ਉੱਚੀ ਨੂੰ ਮਾਤਾ ਪਾਵੇ ਆ ਘਰ ਤੇਰਾ ਨਹੀਂ ਮੈਂ ਆਪੇ ਲੱਭ ਲੂੰ ਸਾਨੂੰ ਵੈਸੇ ਦੱਸ ਜਾ ਤੂੰ ਨਾ ਟੋਲਾ ਰੱਖਦਾ ਹੈ ਸਵੈਗ ਸੂਟ ਪਟਿਆਲਾ ਸ਼ਾਹੀ ਚੁੰਨੀ ਤੇਰੀ ਬਲੈਕ ਹੁੰਦੇ ਹੌਂਕ ਭਰਦੇ ਤੈਨੂੰ ਤੱਕ ਤੱਕ ਕੇ ਤੁਰੇ ਜਦੋਂ ਹੱਥ ਤੋਂ ਲੱਗੇ ਉੱਤੇ ਰੱਖ ਕੇ ਪੱਪ ਪਟੋਲਾ ਰੱਖ ਰਾਇ ਸਵੈਗ ਸੁੱਟ ਪਟਿਆਲਾ ਸ਼ਾਹੀ ਚੁੰਨੀ ਤੇਰੀ ਬਲੈਕ ਹੁੰਦੇ ਹੌਂਕ ਭਰਦੇ ਤੈਨੂੰ ਤੱਕ ਤੱਕ ਕੇ ਤੁਰੇ ਜਦੋਂ ਹੱਥ ਤੋਂ ਲੱਗੇ ਉੱਤੇ ਰੱਖ ਕੇ ਪੱਪ ਪਟੋਲਾ ਨਖਰਾਏ ਸਵੈਗ